ਚੌਪਈ ਉਰੀ ਚੰਗ ਉੱਚ ਸਰਵ ਰਾਜਾ ਜਾ ਕੀ ਤੁਲ ਕਹੂ ਨੈ ਸਾਜਾ ਰੂਪ ਕਲਾ ਤਾਕੀ ਵਰਨਾਰੀ ਮਾਨੋ ਕਾਮ ਕੰਦਲਾ ਪਿਆਰੀ ਦੋਹਰਾ ਇੰਦਰਨਾਥ ਜੋਗੀ ਤੋ ਸੋ ਤਹਿ ਨਿਕਸਿਓ ਆਏ ਚਰਨਨ ਤੇ ਝਾਈ ਪਰੀ ਰਾਣੀ ਲਿਓ ਬੁਲਾਏ ਚੌਪਈ ਜੋਗੀ ਦੈ ਅੰਜਨ ਤਾ ਆਵੈ ਕੈ ਬਲ ਕਹਿ ਬੋ ਉੱਡ ਜਾਵੈ ਜਿਸੀ ਠੌਰ ਚਾਹੈ ਤਿਸ ਜਾਵੈ ਭਾਂਤ ਭਾਂਤ ਕਹਿ ਭੂਖ ਕਮਾਵੈ ਭਾਂਤ ਭਾਂਤ ਕੇ ਦੇਸ ਨਿਹਾਰੈ ਭਾਂਤ ਭਾਂਤ ਕੀ ਪ੍ਰਭਾ ਵਿਚਾਰੈ ਅੰਜਨ ਬਲ ਤੇ ਕੋਉ ਨਾ ਪਾਵੈ ਤਸੀ ਠੌਰ ਰਣੀਐ ਲੈ ਜਾਵੈ ਦੋਰਾ ਭਾਂਤ ਭਾਂਤ ਕੇ ਦੇਸ ਮੈਂ ਭਾਂਤ ਭਾਂਤ ਕਰ ਗੌਨ ਐਸੇ ਸੁਖਨ ਬਿਲੋਕ ਕੈ ਨਿਰਪ ਪਰ ਰੀਜਤ ਕੌਣ ਚਉਪਈ ਜਬ ਇਹ ਭੇਦ ਰਾਵ ਲਖ ਪਾਵਾ ਅਤਿ ਕੋਪ ਮਨ ਮਾਜ ਬਸਾਵਾ ਚਿਤ ਮੈਂ ਕਿਉ ਕੌਣ ਬਿਦ ਕੀਜੈ ਜਾਤੇ ਨਾਸਤਰੀਆ ਕਰ ਦੀਜੈ ਰਾਜਾ ਤਾ ਆਪ ਚਲ ਆਇਓ ਪਾਇਨ ਕੋ ਖਰ ਕੋ ਨਾ ਜਤਾਇਓ ਸੇ ਸੋ ਜੋਗ ਇਹ ਨਿਹਾਰਿਓ ਕਾੜ ਕਿਰਪਾਨ ਮਾਰ ਹੀ ਡਾਰਿਓ ਚੌਪੀ ਗੁਟਕਾ ਹਤੋ ਹਾਥ ਮੈਂ ਲਇਓ ਜੁਗਿਆ ਢਾਰ ਕੁਠਰੀਆ ਦਇਓ ਸ੍ਰੋਣ ਪੋਛ ਬਸਤਰਨ ਸੋ ਡਾਰਿਓ ਸੋ ਰਾਣੀ ਕਛ ਨਾ ਵਿਚਾਰਿਓ ਦੋਹਰਾ ਜੁਗਿਆ ਹੂ ਕੇ ਬਕਤਰ ਤੇ ਪਤਿਆ ਲਿਖੀ ਬਨਾਏ ਰਾਣੀ ਮੈਂ ਬੇਖਰਚ ਹਾਂ ਕਛ ਮੋਏ ਦੇਹੋ ਪਠਾਏ ਚੌਪੀ ਇਸੀ ਭਾਂਤ ਲਿਖ ਨਿਤ ਪਠਾਵੈ ਸਭ ਰਾਣੀ ਕੋ ਦਰਬ ਚੁਰਾਵੈ ਤਨੀ ਉਤੀ ਨਿਰਧਨ ਵੈ ਗਈ ਨਿਰਪਹੁ ਡਾਰ ਚਿਤ ਤੇ ਦਈ ਜੋ ਨਿਰਪ ਧਨ ਇਸਤਰੀ ਤੇ ਪਾਵੈ ਟਕਾ ਟਗਾ ਕਰ ਦਿਜਨ ਲੁਟਾਵੈ ਤੇ ਸੌਤਨ ਸੋ ਕੇਲ ਕਮਾਵੈ ਤਾਕੇ ਨਿਕਟ ਨਾ ਕਹੂੰ ਆਵੈ ਸਭ ਤਾਕੋ ਧਨ ਲਿਓ ਚੁਰਾਈ ਸੌਤਨ ਕੇ ਗ੍ਰਹਿ ਭੀਖ ਮੰਗਾਈ ਲੈ ਠੀਕ ਰੋ ਹਾਥ ਵਿਹਾਰੈ ਭੀਖ ਸੋਧ ਤਾਕੋ ਨਹਿ ਡਾਰੈ ਦਵਾਰ ਦਵਾਰ ਤੇ ਭੀਖ ਮੰਗਾਈ ਦਰਬਹੁ ਤੋ ਸੋ ਰਹਿਓ ਨਾ ਕਾਈ ਭੂਖਨ ਮਰਤ ਦੁਖ ਤੇ ਅਤ ਭਈ ਟੂਕਨ ਹੀ ਮੰਗਤ ਮਰ ਗਈ ਇਹ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 85ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਖਜੂ ਦੋਹਰਾ ਚਾਮ ਰੰਗ ਕੇ ਦੇਸ ਮੈਂ ਇੰਦਰ ਸਿੰਘ ਥੋ ਨਾਥ ਸਕਲ ਸੈਣ ਚਤੁਰੰਗਨੀ ਅਮਿਤ ਚੜਤ ਤੇ ਸਾਥ ਚੰਦਰ ਕਲਾ ਤਾ ਕੀ ਤ੍ਰਿਆ ਜਾ ਸੰਤ੍ਰਿਆ ਨ ਕੋਏ ਜੋ ਬਹੁ ਚਾਹੈ ਸੋ ਕਰੈ ਜੋ ਭਾਖੈ ਸੋ ਹੋਏ ਚਉਪਈ ਸੁੰਦਰੀ ਏਕ ਸਖੀ ਤਹ ਰਹੈ ਤਾਸੋ ਨਿਹਰਾਵ ਨਿਰਬਹਿ ਰਾਣੀ ਅਧ ਕਿਰਦਾ ਮੈਂ ਜਰੀ ਯਾ ਪ੍ਰੀਤ ਅਦਕ ਕਿਨਿਰਭ ਕਰੀ ਗਾਂਧੀ ਇੱਕ ਖਤਰੀ ਤਾ ਭਾਰੋ ਫਤਾ ਚੰਦ ਨਾਮਾ ਉਜਿਆਰੋ ਸੋ ਤਿਨ ਚੇਰੀ ਬੋਲ ਪਠਾਇਓ ਕਾਮ ਕੇਲ ਤੇ ਸਾਥ ਕਮਾਇਓ ਭੋਗ ਕਮਾਤ ਗਰਭ ਰਹਿ ਗਇਓ ਚੇਰੀ ਦੋਸ ਰਾਵ ਸਿਰ ਦਇਓ ਰਾਜਾ ਮੋਸੋ ਭੋਗ ਕਮਾਇਓ ਤਾਤੇ ਪੂਤ ਸੁਪੂਤ ਉਪਜਾਇਓ ਨਿਰਭਏ ਭੇਦ ਲਿਓ ਚੁੱਪ ਰਹਿਓ ਤਾ ਸੋ ਪ੍ਰਗਟ ਨਾ ਮੁਖ ਤੇ ਕਹਿਓ ਮੈਂ ਯਾਸੋ ਨਹਿ ਭੋਗ ਕਮਾਇਓ ਚੇਰੀ ਪੁੱਤਰ ਕਹਾ ਤੇ ਪਾਇਓ ਦੋਹਰਾ ਫਤਾ ਚੰਦ ਕੋ ਨਾਮ ਲੈ ਚੇਰੀ ਲਈ ਬੁਲਾਏ ਮਾਰ ਆਪਣੇ ਹਾਥ ਹੀ ਗੰਢੇ ਦਈ ਗੜਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 86ਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਰਾਜਾ ਏਕ ਪਟੰਤ ਕੋ ਚੰਦਰ ਸਿੰਘ ਤੇ ਨਾਮ ਪੂਜਾ ਸ੍ਰੀ ਜਦੁਨਾਥ ਕੀ ਕਰਤ ਆਠੂ ਜਾਮ ਚੌਬਈ ਚੰਦਰ ਪ੍ਰਭਾ ਤਾਕੇ ਤ੍ਰੀ ਘਰ ਮੈਂ ਕੋ ਵਿਦ ਸਭ ਹੀ ਰਾਤ ਹੁਨਰ ਮੈਂ ਤਾਕੋ ਕੋ ਹੀਰ ਨਿਤੈ ਨਿਰਜੀਵੈ ਤੇ ਹੀਰੇ ਬਿਨ ਪਾਣੀ ਨ ਪੀਵੈ ਏਕ ਪਟੰਤੀ ਸੋ ਅਟਕੀ ਭੂਲ ਗਈ ਸਭ ਇਸ ਘਟ ਕੀ ਰਾਤ ਦਿਸ ਤੇ ਬੋਲ ਪਠਾਵੈ ਕਾਮ ਕਲਾ ਤੇ ਸੰਕਮਾਵੈ ਭੂਕ ਕਮਾਦ ਰਾਵ ਗ੍ਰਹਿ ਆਇਓ ਤਾ ਕੋ ਰਾਣੀ ਤੁਰਛ ਪਾਇਓ ਨਿਰਪੈ ਅਦਕ ਮਦ ਆਨ ਪਿਆਰਿਓ ਕਰ ਕੈ ਮਤ ਖਾਟ ਪਰ ਡਾਰਿਓ ਦੂਰਾ ਤਾ ਕੋ ਖਲਰੀ ਸਵਾਨ ਕੀ ਲਈ ਤੁਰਤ ਪਹਿਰਾਏ ਰਾਜਾ ਜੂ ਕੇ ਦੇਖਤੇ ਗ੍ਰਹਿ ਕੋ ਦਇਓ ਪਠਾਏ ਚੌਪੀ ਆਪ ਨਿਰਵਤ ਸੋ ਬਚਨ ਉਚਾਰੋ ਸੁਣੋ ਨਾਥੇ ਸਵਾਨ ਤਿਹਾਰੋ ਮੋਕੋ ਕੋ ਅਦਕ ਪ੍ਰਾਣ ਤੇ ਪਿਆਰੋ ਯਾ ਕੋ ਜਿਨ ਪਾਹਨ ਤੁਮ ਮਾਰੋ ਦੋਰਾ ਸਤ ਸਤ ਤਵ ਨਿਰਭ ਕਹਿਓ ਤਾਹੇ ਟੂਕਰੋ ਡਾਰੇ ਆਗੇ ਹੋਇ ਕਹਿ ਨਿਕਸਿਓ ਸਕਿਓ ਨਾ ਮੂੜ ਵਿਚਾਰ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤ੍ਰੇ ਭੂ ਮੰਤਰੀ ਸੰਵਾਦੇ ਸਤਾਸਮੋ ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਇੰਦਰਦਤ ਰਾਜ ਆਵਤੋ ਗੋਖਾ ਨਗਰ ਮਝਾਰ ਕੰਜ ਪ੍ਰਵਾ ਰਾਣੀ ਰਹੈ ਜਾ ਕੋ ਰੂਪ ਅਪਾਰ ਸਰਬ ਮੰਗਲਾ ਕਉ ਪਉਨ ਗੋਖਾ ਸ਼ਹਿਰ ਮੰਝਾਰ ਊਚ ਨੀਚ ਰਾਜਾ ਪ੍ਰਜਾ ਸਭ ਤਿਹ ਕਰਤ ਜੁਹਾਰ ਚੌਬਈ ਤਾਕੇ ਭਵਨ ਸਕਲ ਚਲ ਆਵੈ ਆਨ ਗੋਰ ਕੋ ਸੀਸ ਝੁਕਾਵੈ ਕੁੰਕਮ ਔਰ ਅਛ ਤਨ ਲਾਵੈ ਭਾਂਤ ਭਾਂਤ ਕੋ ਤੂਪ ਜਗਾਵੈ ਦੋਹਰਾ ਭਾਂਤ ਭਾਂਤ ਦਾ ਪ੍ਰਕਰਮਾ ਭਾਂਤ ਭਾਂਦ ਸਿਰ ਨਿਆਏ ਪੂਜ ਭਵਾਨੀ ਕਉ ਪਉਨ ਬਹੁਰ ਬਸੇ ਗ੍ਰਹਿ ਆਏ ਚਉਪਈ ਨਰ ਨਾਰੀ ਸਭ ਤਹ ਚਲ ਜਾਹੀ ਅਛਤ ਧੂਪ ਕੁੰਕਮ ਹਲਾਹੀ ਭਾਂਤ ਭਾਂਦ ਕੇ ਗੀਤਨ ਗਾਵੇ ਸਰਬ ਮੰਗਲਾ ਕੋ ਸਿਰ ਨਿਆਵੇ ਜੋ ਇੱਛਾ ਕੋ ਮਨ ਮੈਂ ਤਰੈ ਜਾਇ ਭਵਾਨੀ ਭਵਨ ਉਚਰੈ ਪੂਰਨ ਭਾਵਨਾ ਤਿਨ ਕੀ ਹੋਈ ਬਾਲ ਬ੍ਰਿਧ ਜਾਣਤ ਸਭ ਕੋਈ ਦੋਹਰਾ ਫਲਤ ਆਪਣੀ ਭਾਵਨਾ ਯਾ ਮੈਂ ਭੇਦ ਨ ਕੋਏ ਭਲੋ ਭਲੇ ਕੋ ਹੋਤ ਹੈ ਬੁਰੋ ਬੁਰੇ ਕੋਏ ਚੇਤਰ ਅਸ਼ਟਮੀ ਕੇ ਦਿਵਸ ਉਤਸਵ ਤੇ ਠਾਂ ਹੋਏ ਊਚ ਨੀਚ ਰਾਜਾ ਪ੍ਰਜਾ ਰਹਿ ਨ ਘਰ ਮੈਂ ਕੋਏ ਚੌਵੀ ਦਿਵਸ ਅਸ਼ਟਮੀ ਕੋ ਜਬ ਆਇਓ ਜਾਤਰੀ ਏਕ ਰਾਣੀ ਹੈ ਭਾਇਓ ਤਾਸੋ ਭੋਗ ਕਰਤ ਮਨ ਭਾਵੈ ਘਾਤ ਏ ਕਹੂੰ ਹਾਥ ਨ ਆਵੈ यह ਵਿਚਾਰ ਚਿਤ ਮਹਿ ਆਇਓ ਜਾਤਰੀ ਕਹ पिछवार ਸਦਾਇਓ ਤਾਸੋ ਘਾਤ ਜਹ ਬਦ ਰਾਖੀ ਪ੍ਰਗਟ ਰਾਜ ਜੂ ਤਨ ਜੋ ਭਾਖੀ ਜਾਨ ਸਮਿਤ ਵਿਸਵਾਰੇ ਆਵਾ ਬਦ ਸੰਕੇਤ ਜੋ ਬਚਨ ਸੁਨਾਵਾ ਸਖੀਐ ਸਹਿਤ ਕਾਲ ਮੈਂ ਜੈ ਹੋ ਪੂਜ ਗੌਰ ਜਾ ਕੋ ਗ੍ਰਹਿ ਐ ਹੋ ਦੋਰਾ ਜੋ ਕੋ ਹਮਰੋ ਹਿਤੂ ਤਹ ਮਿਲਿਓ ਮੋਹਿ ਆਏ ਭੇਦ ਰਾਵ ਕਹਿ ਨਾ ਲਹਿਓ ਮੀ ਤਹ ਗਈ ਜਿਤਾਏ ਸੋਇਆ ਰਾਣੀ ਪਛਾਨੀ ਕੇ ਮੰਦਰ ਕੇ ਪਿਛਵਾਰੇ ਹੈ ਮੇਰੋ ਖਰੋ ਸੁਖਦਾਈ ਚਾਹਤ ਬਾਤ ਕਹੋ ਸੁਖਚੇ ਤਬ ਕੀਨੀ ਐ ਬੈਨਨ ਮੈਂ ਚਤੁਰਾਈ ਪੂਛ ਸਖੀ ਆਪਣੀ ਮਿਸ ਹੀ ਉਤ ਪਿਆਰੇ ਕੋ ਐਸੀ ਸਹੇਟ ਬਤਾਈ ਸਾਥ ਚਲੋਗੀ ਹੋ ਕਾਲ ਚਲੋਗੀ ਮੈਂ ਦੇਵੀ ਕੋ ਦੇਰੋ ਪੂਜਨ ਮਾਈ ਚਉਪਈ ਯੋ ਨਿਰਭਸੋ ਕਹਿ ਪ੍ਰਗਟ ਸੁਨਾਈ ਮੀਤਾ ਉਤੈ ਸਹੇਟ ਬਤਾਈ ਭਵਨ ਭਵਾਨੀ ਕੇ ਮੈਂ ਜੈ ਹੂੰ ਪੂਜ ਮੰਗਲਾ ਕਉ ਫਿਰ ਆਏ ਹੋਂ ਦੋਹਰਾ ਜੋ ਕੋ ਹਮਰੋ ਹੇਤੂ ਹੈ ਤਾ ਮਿਲਿਓ ਮੋਇ ਆਏ ਭੇਦ ਕਛੂ ਨਾ ਲਖਿਓ ਮੀਤਹ ਗਈ ਜਤਾਏ ਯੋ ਕਹਿ ਕਹਿ ਰਾਣੀ ਉਠੀ ਕਰੋ ਮੀਤ ਗ੍ਰਹਿ ਗਉਨ ਨਿਰਪਤ ਪਰਫੁੱਲਤ ਚਿਤ ਭਇਓ ਗਈ ਸਿਵਾ ਕੇ ਭਉਨ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 88 ਮੋ ਚਰਿਤ੍ਰ ਸਮਾਪਤ ਮਸਤ ਸਭ ਮਸਤ ਅਪਜੂ ਚੌਪਈ ਮਾਝਾ ਦੇਸ ਜਾ ਟਿਕ ਰਹਿ ਕਾਜ ਕਿਰਸਾਨੀ ਕੋ ਨਿਰਭੈ ਰਹਿਣ ਦਿਨਾ ਖੇਤਨ ਮੈਂ ਰਹੀ RAM ਸਿਹੀ ਨਾਮਾ ਜਗ ਕਹੀ ਰਾਧਾ ਨਾਮ ਨਾਰ ਗ੍ਰਹਿ ਤਾਂ ਕੇ ਕਛੂ ਨਾ ਲਾਜ ਰਹਾ ਤਨ ਵਾ ਕੇ ਨਿਤ ਉਠ ਬਾਗਵਾਨ ਪੈ ਜਾਵੇ ਭੋਗ ਕਮਾਇ ਬੌਰ ਗ੍ਰਹਿ ਆਵੇ ਲੈ ਸਤੁਆ ਪਤੀ ਹੋਰ ਸਿਧਾਈ ਚਲੀ ਚਲੀ ਮਾਲੀ ਪਹਿ ਆਈ ਬਸਤਰ ਛੋਰ ਕੈ ਭੋਗ ਕਮਾਇਓ ਤੇ ਸਤਵਾ ਕੀ ਕਰੀ ਬਨਾਇਓ ਦੋਹਰਾ ਸਤਮਨ ਕਰੀ ਬਨਾਇ ਕੈ ਤਾਂ ਮੈਂ ਬਧਿਓ ਬਨਾਏ ਸਤਵਾ ਹੀ ਸੋ ਜਾਨੀਐ ਕਰੀ ਨਾ ਚੀਨਿਓ ਜਾਏ ਚੌਬੀ ਹੋ ਕਰਤ ਭਾਵਨ ਸੁਖ ਪਾਇਓ ਜਾ ਮਿਗਤਾ ਸੋ ਕੇਲ ਕਮਾਇਓ ਮਾਲੀ ਕੇ ਗ੍ਰਹਿ ਤੇ ਜਵ ਆਈ ਬਸਤਰ ਆਪਨੋ ਲਿਓ ਉਠਾਈ ਲੈ ਸਤਵਾ ਨਿਜ ਪਤ ਪਹਿ ਗਈ ਛੋਰਤ ਬਸਤਰ ਹੇਤ ਤੇ ਭਈ ਹਾਥੀ ਹੇਰ ਚੌਕ ਜੜ ਰਿਓ ਤੁਰਤ ਬਚਨ ਤਬ ਹੀ ਤ੍ਰੇ ਕਹਿਓ ਸੋ ਹੋਤੀ ਸੁਪਨ ਮੋਹ ਆਇਓ ਕਰੀ ਮਤ ਪਾਛੈ ਤਬ ਧਾਇਓ ਮੈਂ ਡਰ ਪੰਡਿਤ ਲਿਓ ਬੁਲਾਈ ਜੋਨ ਕਹਿਓ ਸੋ ਕਿਰਿਆ ਕਮਾਈ ਦੋਹਰਾ ਸਤਵਨ ਕਰੀ ਬਨਾਇਕੈ ਦੰਤਨ ਚਾਬੇ ਕੋਏ ਤਾਕੋ ਗੈ ਵਰ ਮਤ ਕੋ ਕਬਹੂ ਤਰਾਸ ਨਾ ਹੋਏ ਫੂਲ ਗਇਓ ਜੜ ਬਾਸੁਨ ਭੇਦ ਨਾ ਸਕਿਓ ਪਾਏ ਸਤਵਨ ਕਰੀ ਤੁਰਾਇ ਕੈ ਮੋਏ ਤ੍ਰੀ ਲਿਓ ਬਚਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 89 ਮੋ ਚਰਿਤ੍ਰ ਸਮਾਪਤ ਮਸਤ ਸੋਭ ਮਸਤ ਅਖਜੂ ਦੋਹਰਾ ਸ਼ਹਿਰ ਢਾਵਾ ਮੈਂ ਤੋ ਨਾਨਾ ਨਾਮ ਸੁਨਾਰ ਤਾ ਕੀ ਅਤਿ ਦੇਹ ਮੈਂ ਦੀਨੋ ਰੂਪ ਮੁਰਾਰ ਚਉਪਈ ਜੋ ਤ੍ਰੀ ਤਾਕੂ ਨੈਣ ਨਿਹਾਰੈ ਆਪਨ ਕੋ ਕਰ ਧਨ ਵਿਚਾਰੈ ਜਾ ਕੇ ਰੂ ਤੁਲ ਕੋ ਨਾਹੀ ਜੋ ਕਹਿ ਕੈ ਅਬਲਾ ਬਲ ਜਾਹੀ ਦੋਹਰਾ ਦੀਪ ਕਲਾ ਨਾਮਾ ਉਤੀ ਦੋਹਿਤਾ ਰਾਜਕੁਮਾਰ ਅਮਿਤ ਦਰਬਤਾ ਕੇ ਰਹੈ ਦਾਸੀ ਰਹੈ ਹਜ਼ਾਰ ਪਠੈ ਏਕ ਤਿਨ ਸਾਤਰੀ ਲਿਓ ਸੁਨਾਰ ਬੁਲਾਏ ਰਹਿ ਦਿਨਾ ਤਾਸੋ ਰਮੈ ਅਧਿਕ ਚਿਤ ਸੁਖ ਪਾਏ ਚਉਪਈ ਰਾਤ ਦਿਵਸ ਤੇ ਧਾਮ ਬੁਲਾਵੈ ਕਾਂ ਕੇਲ ਤੇ ਸੰਗ ਪ੍ਰੀਤ ਮਾਨ ਤੇ ਸਾਥ ਬਿਹਾਰੈ ਵਾਕੇ ਲੀਏ ਪ੍ਰਾਨ ਦਾ ਡਾਰੈ ਏਕ ਦਿਵਸ ਤੇ ਧਾਮ ਬੁਲਾਇਓ ਤਬ ਲੋ ਪਿਤ ਤਾਕੇ ਗ੍ਰਹਿ ਆਇਓ ਕਛੂ ਨਾ ਚਲਿਓ ਜਤਨ ਏਕੀਨੋ ਅੰਜਨ ਆਂਜ ਵਿਦਾ ਕਰ ਦੀਨੋ ਦੋਹਰਾ ਅਦਕ ਮੂਰਤਾ ਕੋ ਪਿਤਾ ਸਕਿਓ ਭੇਦ ਨਾ ਚੀਨ ਆਂਖਨ ਅੰਜਨ ਆਂਜ ਤ੍ਰਿਏ ਮੀਤ ਵਿਦਾ ਕਰ ਦੀਨ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਨਬਵੋਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ